हथ रखंद भेण दार ते हथ रखंद बीमार डोली चवंद बीमार डोली चवंद हथ बीमार बिर कम्बदन हथ बीमार बिर ਕਲ ਵਿੱਚ ਦਸਤਾਰ ਢੋਲੀ ਚਵਦੀਏ ਰੋ ਰੋ ਦੇ ਘਰ ਦੇ ਵਿੱਚ ਤੈ ਵਕਤ ਨਿਭਾਇਆ ਪਾਇਆ ਜੀਂਦੀਏ ਜੈ ਮੌਸਮ ਸਗਨਾ ਖੂਨ ਰੁਆਇਆ ਰੋ ਰੋ ਦੇ ਘਰ ਦੇ ਵਿੱਚ

ਸਰਿਤ ਤਥੇ ਰਖ ਰੋਂਦੇ ਮੁਦਤ ਦਾ ਬਿਮਾਰ ਡੋਲੀ ਚਵਦੀ